ਅਸੁਨ ਪ੍ਰੇਮ ਅਵਾੜਾ ਕਿਉਂ ਮਿਲੀ ਐ ਹਰ ਜਾਏ ਅਸੁਨ ਦਾ ਮੈਂ ਅਸ ਕਰਪਾਨ ਖੱਡੋ ਖੜਗ ਅਸੁਨ ਦੀ ਐ ਹੋਵੇ ਦੀ ਤਲਵਾਰ ਕਲਕਾਤੀ ਕਲਪਨਾ ਰੂਪੀ ਤਲਵਾਰ ਮੇਰੀ ਮਰਜ਼ੀ ਇਹ ਅਸ ਹੈ ਕਿਰਪਾਨ ਕਿਰਪਾ ਗੁਰ ਕਾ ਬਣ ਕਿਰਪਾਨ ਇਹਨਾਂ ਖੱਡਾ ਬਣਦਾ ਅਸ ਕਰਮਾਨ ਖੰਡੋ ਖੜਗ ਇਹ ਖੜਗ ਹੈ ਇਹ ਖੰਡਾ ਹੈ ਇੱਕ ਪਾਸੇ ਇੱਕ ਧਾਰ ਸਾਡੇ ਮਰਜ਼ੀ ਦੀ ਹੈ ਇੱਕ ਪਾਸੇ ਉਹਦੀ ਮਰਜ਼ੀ ਦੀ ਧਾਰ ਦੋਏ ਧਾਰਾਂ ਇਕੱਠੀਆਂ ਰਲਦੇ ਤਾਂ ਮਨਮੁਖਾਂ ਦੇ ਹਿਰਦੇ ਦੋਏ ਧਾਰਾਂ ਹੁੰਦੀਆਂ ਜਨਰਲ ਆਦਮੀ ਦੇ ਹਿਰਦੇ ਦੋਏ ਧਾਰਾਂ ਨੇ ਮਨੁੱਖ ਜਦ ਪੈਦਾ ਹੁੰਦਾ ਦੋਏ ਧਾਰਾਂ ਦੇ ਹਿਰਦੇ ਚ ਬੋਲਸ ਦੇ ਹਿਰਦੇ ਚ ਪਰ ਇੱਕ ਧਾਰ ਨੇ ਕੰਮ ਕਰਨਾ ਕਦੇ ਕਰਨਾ ਇੱਕ ਪਾਸੇ ਨੂੰ ਖੜਾ ਚੱਲਣਾ ਦੂਏ ਪਾਸੇ ਦੋਏ ਪਾਸੇ ਨਹੀਂ ਚੱਲਣਾ ਸਾਡਾ ਉਧਰ ਨੂੰ ਚਲਾ ਵਰਤਣਾ ਖੱਡੇ ਨੂੰ ਜਿੱਧਰ ਗੁਰ ਕੀ ਵਰਜੀਅਲ ਧਾਰ ਗਿਆਨ ਖੜਗਾਲੀ ਹੈ ਗੁਰ ਕਾ ਪਾਣਾ ਜਿੱਦੇ ਪਾਸੇ ਗੁਰ ਦੀ ਮਰਜੀ ਹੈ ਉਤਲੀ ਧਾਰ ਦੇ ਚੱਲਣਾ ਦੂਜੀ ਧਾਰ ਨੂੰ ਪਿੱਛੇ ਪਿੱਛੇ ਜਾਣਾ ਜੇ ਦੂਜੀ ਧਾਰ ਚਲਾਤੀ ਉਹਨੇ ਭਰਮ ਪਾਉਣਾ ਉਹ ਭਰਮ ਬਣੀ ਹੈ ਉਹ ਨੁਕਸਾਨ ਕਰਨ ਵਾਲੀ ਹੈ ਇਸ ਕਰਕੇ ਖੱਡੇ ਨੂੰ ਇਹ ਸਰਕਲ 'ਚ ਚੱਲਦਾ ਰਹਿਣਾ ਇੱਕੋ ਧਾਰ ਤੇ ਕੰਮ ਲੈਣਾ ਦੂਜੀ ਤੇ ਕੰਮ ਨਹੀਂ ਲੈਣਾ ਪਰ ਇਹ ਦੂਏ ਪਾਸੇ ਪਿਆ ਆਪਣੀ ਮਰਜ਼ੀ ਵਾਲੇ ਪਾਸੇ ਕਿੰਨਾ ਜਰਦਾ ਪਿਆ ਕਹਿੰਦਾ ਕਿੰਨੇ ਯੁੱਗ ਲੰਘ ਗਏ ਉਸੇ ਪਾਸੇ ਤੇ ਆਪਣੀ ਮਰਜ਼ੀ ਨੂੰ ਚਲਦੀ ਹੁਣ ਛੱਡਣੀ ਹੈ ਮਨੁੱਖਾ ਜਾਨ ਬਚਾ ਕੇ ਆਪਣੀ ਮਰਜ਼ੀ ਛੱਡਣੀ ਬਿਲਕੁਲ ਨਾ ਤਿਆਗ ਦੇਣੀ ਪਿੱਛੇ ਬਿਲਕੁਲ ਨਹੀਂ ਤਿਆਗੀ ਆਪਣੀ ਮਰਜ਼ੀ ਤਿਆਗੀ ਨਹੀਂ ਜਾ ਸਕਦੀ ਬਿਲਕੁਲ ਉਹ ਬਿਲਕੁਲ ਨਾ ਤਿਆਗ ਦੇਣੀ ਅਸੁਣੀ ਪ੍ਰੇਮ ਅਵਾਹੜਾ ਕਿਉਂ ਮਿਲੀ ਹਰ ਜਾਏ ਮੇਰੇ ਅੰਦਰ ਅਸਲ ਨਾ ਮੇਰਾ ਬਈ ਅਸਲ ਮੇਰੇ ਅੰਦਰ ਮੈਨੂੰ ਪ੍ਰੇਮ ਅਵਾਹੜਾ ਪ੍ਰੇਮ ਦਾ ਅਵਾਹੜਾ ਹੈ ਪ੍ਰੇਮ ਉਬੜ ਪਿਆ ਮੇਰੇ ਅੰਦਰ ਕਿਉਂ ਮਿਲੀ ਹਰ ਜਾਏ ਇੰਨਾ ਕਾਲਾ ਪੈ ਗਿਆ ਮਨ ਕਿਸ ਤਰੀਕੇ ਨਾਲ ਕਿਹੜੀ ਕੜੀ ਹਾਲੂ ਜਾ ਕੇ ਬੋਲੀ ਕਿਉਂਕਿ ਜੋ ਪਿੱਛੇ ਸੁਣ ਲਿਆ ਉਹਦਾ ਗਿਆਨ ਹੋ ਗਿਆ ਜੋ ਪਿੱਛੇ ਸੁਣ ਲੈ ਉਹ ਗਿਆਨ ਕਿਹੜੀ ਘੜੀ ਜਾ ਕੇ ਹਰਦੇ ਨਾਲ ਬਲਾਪ ਕਰ ਲੈ ਇਹ ਪ੍ਰੇਮ ਦਾ ਵਾੜਾ ਪੈਦਾ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਮਨ ਕਰਕੇ ਤਨ ਕਰਕੇ ਪਿਆਸ ਹੈ ਹਿਰਦੇ ਵਿੱਚ ਬਹੁਤ ਜ਼ਿਆਦਾ ਦਰਸ਼ਨ ਘਣੀ ਕੜੀ ਪਿਆਸ ਹੈ ਕੋਈ ਆਣ ਮਿਲਾਵੇ ਮਾਏ ਕੋਈ ਛੇਤੀ ਬੁਲਾ ਦੇਵੇ ਕੋਈ ਰਾਹ ਐਸਾ ਪਤਾ ਲੱਗੇ ਇਹ ਕਿਹਦੀ ਅਵਸਥਾ ਗੁਰੂ ਅੰਗਦ ਦੀ ਅਵਸਥਾ ਗੁਰੂ ਅਮਰਦਾਸ ਦੀ ਅਵਸਥਾ ਬਿਲਨ ਤੋਂ ਪਹਿਲਾਂ ਦੀ ਅਵਸਥਾ ਕਬੀਰ ਦੀ ਅਵਸਥਾ ਗਿਆਨ ਬਿਲਨ ਤੋਂ ਪਹਿਲਾਂ ਦੀ ਅਵਸਥਾ ਫਰੀਦ ਦੀ ਅਵਸਥਾ ਬਿਲਨ ਤੋਂ ਪਹਿਲਾਂ ਦੀ ਅਵਸਥਾ ਸਾਰਿਆਂ ਦੀ ਅਵਸਥਾ ਹੁੰਦੀ ਹੈ ਸੰਤੋਖ ਤੱਕ ਪਹੁੰਚ ਗਿਆ ਗਾਹਾਂ ਦਾ ਪਤਾ ਨਹੀਂ ਉਹਦੀ ਅਵਸਥਾ ਹੁੰਦੀ ਸੰਤ ਸਹਾਈ ਪ੍ਰੇਮ ਕੇ ਹੁਣ ਤਨ ਕੇ ਲਾਗਾ ਪਾਏ ਕਹਿੰਦੇ ਸੰਤ ਜਿਹੜੇ ਨੇ ਇਸ ਪ੍ਰੇਮ ਦੇ ਵਿੱਚ ਜੇ ਇੱਥੇ ਤੱਕ ਪ੍ਰੇਮ ਪਹੁੰਚੇ ਕੋਈ ਅੱਗੇ ਸਾਈ ਤੋਂ ਜੇ ਕੋਈ ਹੋਵੇ ਉਹ ਸਹਾਇਤਾ ਕਰਦੇ ਨੇ ਅੱਗੇ ਸਹਾਈ ਨੇ ਪ੍ਰੇਮ ਦੇ ਸੰਤ ਕੋਲ ਕੁਝ ਨਹੀਂ ਇਸ ਪ੍ਰੇਮ ਦੇ ਸੰਤ ਸਹਾਈ ਨੇ ਸਰ ਸਹਾਇਤਾ ਕਰ ਦਿੰਦਾ ਕੋਈ ਗੱਲ ਦੱਸ ਦਿੰਦਾ ਸਮਝਾ ਦਿੰਦਾ ਸੰਤ ਸਾਈ ਪ੍ਰੇਮ ਕੇ ਕੋ ਤਰੀਕੇ ਲਗਾ ਉਹਨਾਂ ਦੇ ਪਿੱਛੇ ਲੱਗੀ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਕਿਵੇਂ ਕੀਤਾ ਸੰਤ ਕੀ ਹੁੰਦਾ ਸੰਤ ਉਹ ਜਿਹਦੇ ਕੋਲ ਸੱਚ ਹੁੰਦਾ ਹੈ ਨਾਨਕ ਸੰਤ ਮਿਲਿਆ ਸੱਚ ਜਿਹਨੇ ਸੱਚ ਤੱਕ ਪਹੁੰਚ ਕੇ ਪ੍ਰਾਪਤੀ ਕਰ ਲਈ ਸਾਡੀ ਉਹ ਸੰਤ ਇਹਨੂੰ ਅਜੋ ਸੱਚ ਦਾ ਪਤਾ ਨਹੀਂ ਉਹ ਸੰਤ ਨੂੰ ਥੋੜੀਏ ਜਿਹਦੇ ਕੋਲ ਸੱਚ ਹੋਵੇ ਪ੍ਰਿਥਵੀ ਉਹ ਸੱਚ ਫਿਰ ਉਹ ਤੋਂ ਲਈਏ ਸੱਚ ਸਾਈ ਹੋ ਗਿਆ ਧਰਮ ਦਾ ਸੱਚਾ ਗਿਆਨ ਲੈ ਕੇ ਫਿਰ ਉਹ ਕਮਾਈਏ ਫਿਰ ਉਹ ਵਸਤਾ ਆਵੇ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਹੀਂ ਜਾਏ ਪ੍ਰਭ ਤੇ ਬਿਨ ਸੁਖ ਨਹੀਂ ਪਾਇਆ ਜਾ ਹੁਣ ਪ੍ਰਭ ਬਾਹਰ ਬਣਾਈ ਬੈਠੇ ਨੇ ਲੋਕ ਬਾਹਰ ਟੋਲਦੇ ਬਾਹਰ ਵੀ ਰਿਹਾ ਪ੍ਰਭਾ ਅੰਦਰ ਕਹੀ ਵੀ ਜਾਂਦੇ ਨੇ ਅੰਦਰ ਪਰ ਸਾਖੀਆਂ ਜਿਹੜੀਆਂ ਨੇ ਸਾਫ ਕਰਦੀ ਨੇ ਬਾਹਰੋਂ ਬਲੇ ਅਫਰਾਨੇ ਨੂੰ ਬਲੇ ਉਹਨੂੰ ਬਲੇ ਉਹਨੂੰ ਬਲੇ ਇਹ ਦੋ ਦਾਖੜੀਆਂ ਕਰਦੀਆਂ ਨੇ ਸਾਖੀਆਂ ਧਰਮ ਦੇ ਵਿੱਚ ਸਾਖੀਆਂ ਕੁਝ ਹੋਰ ਕਹਿੰਦੀਆਂ ਨੇ ਅਸਲੀਅਤ ਕੁਝ ਹੋਰ ਉਹ ਜਿਹੜੀਆਂ ਸਾਖੀਆਂ ਘੜੀਆਂ ਨੇ ਝੂਠੀਆਂ ਇਹ ਦੋ ਖੜੀਆਂ ਕਰਨ ਦੁਬਦਾ ਇਹਨਾਂ ਜੋ ਖੜੀ ਕੀਤੀ ਉਹ ਝੂਠੀਆਂ ਨੇ ਫਿਰ ਉਹ ਸੰਤਾਂ ਝੂਠ ਦਾ ਪਰਦਾ ਫਾਸ਼ ਕਰਦਾ ਖੋਟੇ ਖਰੇ ਦੀ ਪਛਾਣ ਸਮਝਾਉਂਦਾ ਤਾਂ ਉਹ ਝੂਠ ਨੂੰ ਛੱਡਦਾ ਸਾਖੀਆਂ ਨੂੰ ਉਹ ਜਿੰਨਾ ਚਿਰ ਝੂਠ ਜਿਹੜੀਆਂ ਸਾਖੀਆਂ ਨੇ ਉਹਨਾਂ ਨੂੰ ਅੰਦਰੋਂ ਧੋ ਨਹੀਂ ਨਾ ਦਿੰਦਾ ਉਹਨਾਂ ਨੂੰ ਉਹਨਾਂ ਦੀ ਕੱਢ ਨਹੀਂ ਦਿੰਦਾ ਉਹਨਾਂ ਚਿਰ ਗਾਹ ਨਹੀਂ ਚੱਲਦਾ ਸਾਖੀਆਂ ਘੇਰਦੀਆਂ ਨੇ ਹੋਰ ਕੀ ਘੇਰਦੀਆਂ ਨੇ ਪੂਰੇ ਤੇ ਝੂੜ ਘੇਰ ਲੈਂਦਾ ਝੂੜ ਪਰਝਾਵੇ ਚ ਪਾ ਦਿੰਦਾ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਹੀਂ ਜਾਏ ਪ੍ਰਭ ਦੇ ਬਿਨਾਂ ਤਾਂ ਸੁਖ ਮਿਲੇ ਨਹੀਂ ਸਕਦਾ ਦੂਜੀ ਕੋਈ ਜਗ੍ਹਾ ਹੀ ਨਹੀਂ ਹੋ ਜਿੱਥੋਂ ਸੁਖ ਮਿਲੇ ਉਹ ਜਗ੍ਹਾ ਤਾਂ ਨਹੀਂ ਕੋਈ ਸੁਖ ਨਹੀਂ ਕਿਤੋਂ ਵੀ ਮਿਲੂ ਜਿਨੀ ਚਾਖਿਆ ਪ੍ਰੇਮ ਰਸ ਤ੍ਰਿਪਤ ਰਹੇ ਅਗਾਏ ਜਿਨ੍ਹਾਂ ਨੇ ਪ੍ਰੇਮ ਰਸ ਚਖ ਲਿਆ ਸੇ ਤ੍ਰਿਪਤ ਰਹੇ ਅਗਾਏ ਉਹ ਤ੍ਰਿਪਤ ਨੇ ਅਗਾਏ ਜੇ ਅੰਦਰ ਰਹਿੰਦੇ ਨੇ ਉਹਨਾਂ ਦੇ ਅੰਦਰ ਕੋਈ ਮਾਇਆ ਦੀ ਭੁੱਖ ਨਹੀਂ ਕੋਈ ਤ੍ਰਿਸ਼ਨਾ ਰੂਪੀ ਚੀਜ਼ ਹੀ ਨਹੀਂ ਕੋਈ ਮਾਇਆ ਦਾ ਸੰਕਲਪ ਹੈ ਹੀ ਨਹੀਂ ਕੋਈ ਸੰਸਾਰੀ ਇੱਜ਼ਤ ਦੀ ਭੁੱਖ ਹੈ ਹੀ ਨਹੀਂ ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਏ ਉਹ ਆਪਾਂ ਤਿਆਗ ਦੇ ਉਹ ਕਹਿੰਦੇ ਅਸੀਂ ਤਾਂ ਕੁਝ ਵੀ ਨਹੀਂ ਮੈਂ ਨਹੀਂ ਕੁਝ ਹੋ ਨਹੀਂ ਆਪਣੀ ਹਸਤੀ ਵਟਾ ਦਿੰਦੇ ਹੋ ਆਪ ਤਿਆਗ ਬਿਨਤੀ ਕਰੈ ਬਿਨਤੀ ਕਰਦੇ ਨੇ ਲੇਹੋ ਪ੍ਰਭੂ ਆਪਣੇ ਆਪ ਨੂੰ ਮੰਨਦੇ ਨੇ ਸੰਤ ਵੀ ਅਸੀਂ ਤਾਂ ਉਹ ਜੀ ਉਹ ਸਾਡੇ ਆਪਣੇ ਜਿਨ੍ਹਾਂ ਤੋਂ ਪਹਿਲਾਂ ਜਿਨ੍ਹਾਂ ਦੇ ਚੇਲੇ ਬਣਦੇ ਨੇ ਆਪ ਉਹਨਾਂ ਨੂੰ ਗੁਰੂ ਬਣਾਉਂਦੇ ਨੇ ਬਰਸੀਓ ਬਣਾਉਂਦੇ ਨੇ ਉਹਨਾਂ ਵਾਸਤੇ ਝੂਠ ਬੋਲਦੇ ਨੇ ਉਹਨਾਂ ਵਿੱਚ ਸ਼ਕਤੀਆਂ ਦੱਸਦੇ ਨੇ ਤਾਂ ਹੀ ਆਪਣੀ ਜਦੋਂ ਵੀ ਇਹਨਾਂ ਨੂੰ ਦੇ ਕੇ ਸਾਡੇ ਤੇ ਵੀ ਕਿਰਪਾ ਕਰਕੇ ਉਹਨਾਂ ਦੀ ਕਿਰਪਾ ਹੋ ਗਈ ਵੀ ਅਗਲੇ ਨੂੰ ਭਰਮ ਹੋ ਜਾਵੇ ਇਹਦੇ ਕੋ ਪਤਾ ਨਹੀਂ ਕੀ ਹੈ ਆ ਕੁਝ ਹੈ ਲੋਕ ਸਾਰਾ ਫਰਾਡ ਸਾਰਾ ਝੂਠ ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ ਹਾਂ ਉਹ ਤਾਂ ਪ੍ਰਭੂ ਨੂੰ ਕਹਿੰਦੇ ਤੂੰ ਲੜ ਲਾ ਮੇਰੇ 'ਚ ਕੁਝ ਨਹੀਂ ਹੈ ਮੈਂ ਕੁਝ ਨਹੀਂ ਕਰ ਸਕਦਾ ਇਹਦਾ ਕਰਦੇ ਨੇ ਭਗਤ ਇਹਦਾ ਗੁਰੂਆਂ ਨੇ ਕੀਤਾ ਆਪ ਸੰਤ ਕੋਈ ਹੋਰੇ ਕਰਦੇ ਨੇ ਜੇ ਇਹਦਾ ਪ੍ਰਚਾਰ ਕਰ ਲੋ ਫਿਰ ਆਪਣਾ ਕੱਖ ਨਹੀਂ ਰਹਿੰਦਾ ਬੱਲੇ ਫਿਰ ਕੱਖ ਨਹੀਂ ਰਹਿੰਦਾ ਬੱਲੇ ਇਹਨਾਂ ਨੂੰ ਬਰਦਾਸ਼ਤ ਨਹੀਂ ਸਾਡੀ ਇੱਜ਼ਤ ਹੋਵੇ ਆਪਣੀ ਇੱਜ਼ਤ ਘਟਾਉੜੀ ਉਹਨਾਂ ਨੂੰ ਬਰਦਾਸ਼ਤ ਨਹੀਂ ਇਸ ਕਰਕੇ ਪਰਦਾ ਰੱਖਣਾ ਫਰੋਡ ਰੱਖਣਾ ਪਤਾ ਨਾ ਲੱਗਣ ਦੇਣਾ ਮੇਰੇ ਕੋ ਗਿਆਨ ਹੈ ਕਿ ਹੈ ਗਿਆਨ ਦੀ ਗੱਲ ਹੀ ਨਾ ਕਰਦੀ ਗਿਆਨ ਦੀ ਗੱਲ ਕਰੇ ਤੇ ਪਤਾ ਲੱਗ ਜੂਗਾ ਵੀ ਇਹਦੇ ਤਾਂ ਹੈ ਨਹੀਂ ਹੈ ਸਾਖੀਆਂ ਸੁਣਾ ਕੇ ਪਾਸੇ ਹੋ ਜਾਣ ਗੁਰਬਾਣੀ ਦੀ ਗੱਲ ਛੇੜਦੇ ਹੀ ਨਹੀਂ ਇਹ ਤਾਂ ਪਤਾ ਲੱਗ ਜੂਗਾ ਅਸਲ ਗੱਲ ਤਾਂ ਹੋ ਗਏ ਕੋਈ ਟਿੱਪਣੀ ਕਰ ਦੂਗਾ ਜੋ ਹਰ ਕੰਤ ਮਲਾਈਆਂ ਸੇ ਵਿਛੜ ਕੇ ਰਹਿ ਨਾ ਜਾਏ ਜਿਹੜੀਆਂ ਹਰ ਕੰਤ ਨੇ ਬੁਲਾ ਲਿਆ ਹਰ ਕੰਤ ਹੈ ਜਿਹੜੀ ਹਰ ਕੰਤ ਨਾਲ ਮਿਲ ਗਈ ਸੁਰਤ ਆਪਣੇ ਅੰਦਰ ਜੁੜ ਗਈ ਜਿਹੜੀ ਸੁਰਤ ਜਾ ਕੇ ਸੇ ਵਿਛੜ ਕੇ ਇਹਦਾ ਧਿਆਨ ਆਪਣੇ ਅੰਦਰ ਜੁੜ ਗਿਆ ਜਾ ਕੇ ਉਹਨੇ ਵਿਛੜ ਕੇ ਹੋਰ ਕਿੱਥੇ ਜਾਣਾ ਬਾਹਰ ਕਿੱਥੇ ਜਾ ਬਾਹਰ ਟੋਲੇ ਤੇ ਭਰਮ ਭਲਾਈ ਹੈ ਸਭ ਕੁਝ ਘਰ ਵਿੱਚ ਬਾਹਰ ਨਹੀਂ ਬਾਹਰ ਟੋਲੇ ਭਰਮ ਭਲਾਈ ਇਹਨੂੰ ਮਿਲਿਆ ਅੰਦਰੋਂ ਮਿਲਿਆ ਬਾਹਰੋਂ ਕੁਝ ਨਹੀਂ ਮਿਲਿਆ ਫਿਰ ਬਾਹਰ ਦਾ ਪ੍ਰਚਾਰ ਕਰੀ ਜਾਂਦੇ ਗੁਰੂ ਦੇ ਦਰਸ਼ਨ ਹੋਏ ਹੋਇਆ ਹੋਇਆ ਚੂੜ ਨਹੀਂ ਹੰਦੇ ਬੋਲਣ ਤੇ ਸੇ ਵਿਛੜ ਕਤੇ ਨਾ ਜਾਏ ਉਹ ਵਿਛੜ ਕੇ ਕਦੇ ਜਾਂਦੇ ਹੀ ਨਹੀਂ ਅਰ ਗੁਰਮਤ ਤਾਂ ਸਾਰੀ ਗੱਲ ਖਰਾਬ ਕਰ ਦਿੰਦੇ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਪ੍ਰਭ ਦੇ ਬਿਨ ਦੂਜਾ ਕੋਈ ਨਹੀਂ ਜਿਹੜਾ ਛੜ ਦੇ ਸਕੇ ਸੜ ਦੇਣ ਦੇ ਸਮਰੱਥ ਹੋਵੇ ਨਾਨਕ ਹਰੀ ਸ਼ਰਨ ਆਏ ਇਸ ਕਰਕੇ ਨਾਨਕ ਹੈ ਮੈਂ ਉਹ ਹਰ ਦੀ ਸ਼ਰਨ ਚਲਾ ਗਿਆ ਹਰ ਹੀ ਹੈ ਉਹ ਸ਼ਰਨ ਦੇ ਕੇ ਹੀ ਤੁਹਾਨੂੰ ਬਚਾ ਸਕਦਾ ਉੱਥੇ ਹੀ ਸੁਖ ਹੈ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਏ ਅਸੂ ਦਾ ਵੀ ਦੇਣ ਵਿੱਚ ਉਹਨਾਂ ਨੂੰ ਸੁਖ ਰਹਿੰਦਾ ਜਿਹਦੇ ਤੇ ਹਰ ਰਾਏ ਦੀ ਕਿਰਪਾ ਹੋ ਜਾਂਦੀ ਹੈ ਮਿਆ ਹਰ ਰਾਏ ਮਿਆ ਹਰ ਰਾਏ